ਐਸਾ ਹੋ ਗਿਆ ਹੋਇਆ ਔਰ ਇਹ ਵੀ ਹੈ ਇਹ ਆਂਦਾ ਮੈਂ ਨਹੀਂ ਜਾਂਦਾ ਉਹ ਸੰਤਾਂ ਸੁਦਾਗਰ ਸੁਰੀ ਆਖਣ ਲੱਗੇ ਬਹਾਦਰ ਸਿਆ ਤੂੰ ਇੱਕ ਵਾਰੀ ਚੱਲ ਕੋਈ ਜ਼ਰੂਰੀ ਤੇ ਨਹੀਂ ਤੇਰਾ ਤੂੰ ਦਰਸ਼ਨ ਤੇ ਕਰਿਆ ਸਤਿਗੁਰਾਂ ਦਾ ਦਰਸ਼ਨ ਤੇ ਕਰ ਲੈ ਇੱਕ ਵਾਰੀ ਇਹ ਤਿਆਰ ਹੋ ਪਿਆ ਠੀਕ ਹੈ ਜਿਹੜਾ ਠਹਿਰੋ ਮੈਂ ਵੀ ਆਉਣਾ ਕਰੋ ਪੀੜਾ ਕੱਪੜਾ ਲੈ ਕੇ ਤਿਆਰੀ ਕਰਕੇ ਆ ਗਿਆ ਇਹ ਨਾਰੋਵਾਲ ਪਹੁੰਚਾ ਸੰਗਤਾਂ ਦੇ ਨਾਲ ਨਾਰੋਵਾਲ ਪਹੁੰਚਾ ਜਾ ਕੇ ਦਰਸ਼ਨ ਮੇਲਾ ਕੀਤਾ ਮੇਲਾ ਭਰਿਆ ਹੋਇਆ ਸੀ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਸ਼ਾਮ ਦੇ ਦੀਵਾਨ ਜੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਿਸ ਵੇਲੇ ਆਸਣ ਤੇ ਬੈਠੇ ਤੇ ਸੰਗਤਾਂ ਮੱਥਾ ਟੇਕਦੀਆਂ ਪਈਆਂ ਸਨ ਇਹ ਜਿਸ ਵੇਲੇ ਸਾਹਮਣੇ ਗਿਆ ਨਾ ਤੇ ਸਤਿਗੁਰਾਂ ਦਾ ਦਰਸ਼ਨ ਕਰਕੇ ਹੀ ਉੱਚੀ ਉੱਚੀ ਆਖੀ ਜਾਏ ਕਿ ਮੈਂ ਐਸਾ ਦਰਸ਼ਨ ਨਹੀਂ ਕਦੀ ਵੇਖਿਆ ਦਰਸ਼ਨ ਤੋਂ ਪ੍ਰਭਾਵਿਤ ਹੋਇਆ ਹੈ ਚੜ੍ਹਦੀ ਕਲਾ ਸੀ ਉਹਨਾਂ ਦਿਨਾਂ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਚੜ੍ਹਦੀ ਜਵਾਨੀ ਦਾ ਦਗ-ਦਗ ਕਰਦਾ ਚਿਹਰਾ ਕੁਰੰਕ ਜੈਸੀ ਫੁਰਤੀ ਸੀ ਉਹਨਾਂ ਦੇ ਵਿੱਚ ਐਸਾ ਸਰੀਰ ਸੀ ਉਹਨਾਂ ਦਾ ਕਿਸੇ ਕਵੀ ਨੇ ਲਿਖਿਆ ਕਹਿੰਦਾ ਕਵਲ ਸਮਾਨ ਨੈਣ ਕੋਇਲ ਸੇ ਮਿੱਠੇ ਬੈਨ ਮੁਖੜੇ ਕੀ ਤਾਬ ਜੋ ਸਮਾਨ ਆਫਤਾਬ ਸੀ ਕਾਲੇ ਕਾਲੇ ਕੇਸ ਕਾਲੀ ਘਟਾ ਕੇ ਸਮਾਨ ਛਬ ਸ਼ੇਰ ਜਿਉ ਮੁਸ਼ਹਿਰੇ ਫੂਲ ਪੰਖੜੀ ਗੁਲਾਬ ਸੀ सोहे गढ़ माड़ा जोशी मोतियों से आला सेत चोगा सेत जोड़ा शोभदा जनाब सी ते सिद्धि दस्तार सी कैलाश व रामपुरी गुरु गुरु प्रताप संधि ला, शान लाजवाब सी ऐसी शान वेख के ते इसने मस्त बिरती हो गया ते इसने बेनती कर दी जी मैनू भी नाम दिता जाए किसी ने प्रभावित किया इन्हें ਆਖਣ ਦੀ ਜ਼ਰੂਰਤ ਨਹੀਂ ਪਈ ਦਰਸ਼ਨ ਤੋਂ ਪ੍ਰਭਾਵਿਤ ਹੋਇਆ ਏ ਲਾਗੇ ਸਾਧੂ ਸੰਤ ਸਾਧੂ ਬੈਠੇ ਹੁੰਦੇ ਸਨ ਸੰਤ ਟਹਿਲ ਸਿੰਘ ਜੀ ਸੱਦੋ ਵਾਲੀਏ ਸੰਤ ਮੰਗਲ ਸਿੰਘ ਜੀ ਅਰਸ਼ੀ ਫਰਿਸ਼ਤੇ ਸੰਤ ਬਾਦਰ ਸਿੰਘ ਜੀ ਚੌਰੀ ਕਰਨ ਵਾਲੇ ਸੰਤ ਆਲਾ ਸਿੰਘ ਜੀ ਵਰਨਾ ਵਾਲੇ ਬੜੇ ਬੜੇ ਸਾਧੂ ਸੰਤ ਮਹਾਤਮਾ ਸਤਗੁਰਾਂ ਦੇ ਚਾਰ ਚਫੇਰੇ ਹੁੰਦੇ ਸਨ ਸਤਗੁਰਾਂ ਨੇ ਹੁਕਮ ਕਰ ਦਿੱਤਾ ਨਾਮ ਭਜਨ ਦੇਣ ਦਾ ਸੰਤਾ ਬਹਾਦਰ ਸਿੰਘ ਉਹਨਾਂ ਨੇ ਭਜਨ ਦਿੱਤਾ ਜਿਹੜੇ ਚੌਰੀ ਕਰਦੇ ਹੁੰਦੇ ਸੜੇ ਪਿੱਛੋਂ ਕਟਿਆਂ ਵਾਲੀ ਦੇ ਸਣ ਬੜੇ ਉੱਚੇ ਲੰਮੇ ਜਵਾਨ ਸਣ ਤਗੜੇ ਤੇ ਇਹਨਾਂ ਨੇ ਭਜਨ ਦਿੱਤਾ ਉਹ ਵੀ ਬਹਾਦਰ ਸਿੰਘ ਤੇ ਨਾਮ ਦੇਣ ਵਾਲਾ ਵੀ ਬਹਾਦਰ ਸਿੰਘ ਭਜਨ ਦੇ ਦਿੱਤਾ ਤੇ ਨਾਲ ਕਹਿ ਦਿੱਤਾ ਕਿ ਨੰਬਰਦਾਰਾ ਹੁਣ ਮਾਂ ਸ਼ਰਾਬ ਨਾ ਮੁੜ ਕੇ ਆਖੀ ਸਤਗੁਰਾਂ ਦਾ ਸਤਗੁਰਾਂ ਦੀ ਕਿਰਪਾ ਤੇਰੇ ਤੇ ਹੋਈ ਹੈ ਪਰ ਤੂੰ ਵੀ ਹੁਣ ਆਪਣੀ ਕਿਰਪਾ ਵੀ ਕਰੀ ਕੁਝ ਥੋੜੀ ਬਹੁਤੀ ਧਿਆਨ ਰੱਖਣਾ ਕਿਰਪਾ ਆਪਣੀ ਵੀ ਹੁੰਦੀ ਜੇ ਚਾਰ ਪ੍ਰਕਾਰ ਦੀ ਕਿਰਪਾ ਆਈ ਹੈ ਸ਼ਾਸਤਰ ਵਿੱਚ ਇੱਕ ਤੇ ਹੈ ਈਸ਼ਵਰ ਕਿਰਪਾ ਦੂਸਰੀ ਹੈ ਗੁਰੂ ਕਿਰਪਾ ਤੀਸਰੀ ਹੈ ਵੇਦ ਕਿਰਪਾ ਤੇ ਚੌਥੀ ਹੈ ਆਪਣੀ ਕਿਰਪਾ ਬੰਦਾ ਆਪਣੀ ਕਿਰਪਾ ਵੀ ਆਪਣੇ ਤੇ ਕਰਦਾ ਕਈ ਵਾਰੀ ਜੇ ਨਾ ਕਰੇ ਸਵੇਰੇ ਉੱਠੇ ਹੀ ਨਾ ਸਤਾਰੇ 10 ਵਜੇ ਤੱਕ ਤੇ ਕੁਛ ਕੀਤਾ ਹੀ ਨਹੀਂ ਇਸ਼ਨਾਨ ਨਾ ਕਰੇ ਨਾਮ ਨਹੀਂ ਜਪਿਆ ਭਜਨ ਨਹੀਂ ਕੀਤਾ ਬਾਣੀ ਨਹੀਂ ਪੜੀ ਤੇ ਸਮਝ ਲਓ ਆਪਣੀ ਕਿਰਪਾ ਨਹੀਂ ਇਹਨ ਕੀਤੀ ਜੇ ਨਾਮ ਨਾ ਜਪੇ ਤੇ ਆਤਮਕਾਤੀ ਬਣ ਗਿਆ ਨਾ ਆਤਮਕਾਤੀ ਹੈ ਜੇ ਇਹ ਨਹੀਂ ਕੀਤਾ ਤੇ ਆਤਮਕਾਤੀ ਹੈ ਤੇ ਜੇ ਉੱਠ ਬੈਠਾ ਨਾਮ ਜਪੇਗਾ ਤੇ ਫਿਰ ਸਮਝ ਲਓ ਆਪਣੀ ਕਿਰਪਾ ਹੋ ਗਈ ਗੁਰਬਾਣੀ ਚ ਕਿਤੇ ਆਉਂਦਾ ਮੈਂ ਹਾਂ ਆਸ਼ਾ ਦੀ ਵਾਰ ਵਿੱਚ ਆਉਂਦਾ ਕਿਰਪਾ ਕਰੇ ਜੇ ਆਪਣੀ ਫਿਰ ਕੀ ਕਰਦਾ ਗੁਰ ਕਾ ਸ਼ਬਦ ਕਮਾਏ ਗੁਰੂ ਕੇ ਸ਼ਬਦ ਦੀ ਕਮਾਈ ਕਰੇ ਇਹ ਉਦੋਂ ਹੋਵੇਗਾ ਜਦੋਂ ਆਪ ਉਦਮ ਕਰਕੇ ਉੱਠੇਗਾ ਸਵੇਰੇ ਆਪਣੀ ਕਿਰਪਾ ਵੀ ਕਰੀ ਉਹਨ ਕਹਿ ਦਿੱਤਾ ਬਾਦਰ ਸ਼ੁਗਰ ਨੇ ਕਹਿ ਦਿੱਤਾ ਸਤਬਚਨ ਜੀ ਪਿੰਡ ਆ ਗਿਆ ਇਸ ਨੇ ਆਉਂਦਿਆਂ ਹੀ ਪਿੰਡ ਨੰਬਰਦਾਰੀ ਪੁੱਤਰ ਆਪਣੇ ਰੂੜ ਸਿੰਘ ਨੂੰ ਦੇ ਦਿੱਤੀ ਛੱਡ ਦਿੱਤਾ ਸਭ ਕੁਝ ਨੰਬਰਦਾਰੀ ਦੇ ਕੇ ਖੂਈ ਲਵਾਈ ਆਪਣੀ ਹਵੇਲੀ 'ਚ ਤੇ ਅੰਮ੍ਰਿਤ ਛੱਕ ਕੇ ਤੇ ਸੋਧ ਰੱਖੀ ਵੱਡੀ ਮਰਜ਼ਾਦਾ ਸੋਧੀ ਬਣ ਕੇ ਤੇ ਬਾਕੀ ਜੀਵਨ ਜਿਹੜਾ ਨਾਮ ਜਪਦਿਆਂ ਬਤੀਤ ਕੀਤਾ ਅੱਧੀ ਰਾਤ ਨਾਲ ਉੱਠਦਾ ਹੁੰਦਾ ਸੀ ਮੈਂ ਕਈ ਵਾਰੀ ਸੁਣਨਾ ਗਰਮੀਆਂ ਵਿੱਚ ਕੋਠਿਆਂ ਦੇ ਲੋਕੀ ਸੌਂਦੇ ਸਨ ਰਾਤ ਉੱਠ ਕੇ ਉੱਚੀ ਉੱਚੀ ਬਾਣੀ ਪੜਦਾ ਸੀ ਤਕਰੀਬਨ ਅੱਧੇ ਪਿੰਡ ਨੂੰ ਸੁਣਦੀ ਹੁੰਦੀ ਸੀ ਇਸ ਤਰ੍ਹਾਂ ਦੀ ਬਿਰਤੀ ਹੋ ਗਈ ਸਾਰਾ ਦਿਨ ਬੋੜ ਥੱਲੇ ਬਹਿ ਕੇ ਜਾਂ ਕਥਾ ਕਰਨੀ ਜਾਂ ਸੁਣੀ ਜਾਣੀ ਐਸਾ ਰੰਗ ਚੜਿਆ ਨਾਮ ਦਾ ਰੰਗ ਇੱਕ ਨੰਬਰ ਦਾ ਸੰਤ ਬਣਿਆ ਬਾਦਰ ਸਿੰਘ ਪਿੰਡ ਫਤੂਈ ਚੱਕ ਦਾ ਮੈਂ ਅਰਜ਼ੇ ਕਰ ਰਿਹਾ ਸਾਂ ਸਤਿਗੁਰਾਂ ਦਾ ਦਰਸ਼ਨ ਕਰਕੇ ਇਸੇ ਵਾਸਤੇ ਗੁਰਬਾਣੀ ਵਿੱਚ ਆਇਆ ਕਿ ਸਤਿਗੁਰੂ ਤੀਰਥ ਹੈ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤ ਨਾਤਾ ਕਉਗਾ ਹੰਸ ਹੋ ਹੈ ਕਾਲੇ ਮਨ ਵਾਲੇ ਮਨੁੱਖ ਹੰਸ ਬਣ ਸਕਦੇ ਨੇ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਗੁਰੂ ਦਾ ਦਰਸ਼ਨ ਐਸਾ ਹੈ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਸਤਗੁਰ ਹੈ ਅੰਮ੍ਰਿਤਸਰ ਸਾਚਾ ਇੱਥੇ ਉਹ ਅੰਮ੍ਰਿਤਸਰ ਨਹੀਂ ਪੰਜਾਬ ਵਾਲਾ